ਦੋਰਾ ਏ ਵਿਦਮਤਾ ਪ੍ਰਚੰਡ ਰਣ ਅਰਧ ਮਹੂਰਤ ਉਦੰਡ 20 ਸੈਯਦ 10 7 ਸੁਬਟ ਜੁਜਦ ਭੈ ਅਡੰਡ ਰਸਾਵਲ ਚੰਦ ਸੁਣਿਓ ਸੰਬਰੇ ਸੰਗ ਪਇਓ ਅਪ ਭੇ ਸੰਗ ਉਡੀ ਬੰਬ ਰੈਣੰ ਛੁਹੀ ਸੀਸ ਗੈਣੰ ਛਕੇ ਟੋਬ ਸੀਸੰ ਘਨੰ ਭਾਣ ਦੀ ਸੰਗ ਸਸੰਗ ਨਾਹ ਦੇਹੀ ਕਥੋ ਉਕਤ ਕੇਹੀ ਮਨੋ ਸਿੱਧ ਸੁਦੰਗ ਸੁਵੀ ਜਵਾਲ ਉਦੰ ਕਸੇ ਸ਼ਸਤਰ ਤ੍ਰੋਣੰ ਗੁਰੂ ਜਾਣ ਦਰੋਣੰ ਮਹਾ ਟੀਚ ਟੂਕੇ ਮੁਖੰ ਮਾਰ ਕੂਕੇ ਕਰੈ ਸ਼ਸਤਰ ਪਾਤੰ ਉਠੈ ਅਸਤਰ ਘਾਤੰ ਖਗੰ ਖਗ ਬੱਜੈ ਨਦੰ ਮਛ ਲੱਜੈ ਉਠੈ ਛੇ ਛੇ ਛੰ ਬਹਿ ਬਾਣ ਤੇ ਛੰ ਗਿਰੇ ਵੀਰ ਧੀਰੰ ਤਰੇ ਵੀਰ ਚੀਰੰ ਮੁਖੰ ਮੁਛ ਬੰਕੀ ਮਚੇ ਵੀਰ ਹੰਕੀ ਛੁਟੈ ਬਾਣ ਧਾਰੰ ਤਰੇ ਖਗ ਸਾਰੰ ਗਿਰੇ ਅੰਗ ਪੰਗ ਚਲੇ ਜਾਏ ਜੰਗੰ ਨਚੇ ਮਾਸ ਹਾਰੰ ਹਸੇ ਬਿਉਮ ਚਾਰੰ ਪੁਐ ਈਸ ਸੰਗ ਛਲੀ ਬਾਰਣੀ ਸੰਗ ਸੁਟੈ ਸ਼ਸਤਰ ਧਾਰੰ ਕਟੈ ਅਸਤਰ ਝਾਰੰ ਗਿਰੇ ਰਤ ਖੇਤੰ ਕਟੇ ਵੀਰ ਚੇਤੰ ਉਠੈ ਕ੍ਰੋਧ ਧਾਰੰ ਮਚੇ ਸ਼ਸਤਰ ਝਾਰੰ ਖਹਿ ਖਗ ਖੂਨੀ ਚੜੈ ਚੌਪ ਦੂਨੀ ਪਿਪੰ ਸ੍ਰੋਣ ਦੇਵੀ ਹਸੈ ਅੰਸ ਭੇਵੀ ਅਟਾਟ ਹਾਸੰ ਸੋ ਜੋਤੰ ਪ੍ਰਕਾਸ਼ੰ ਟੁਕੇ ਢੀਠ ਟਾਲੰ ਨਚੇ ਮੁੰਡ ਮਾਲੰ ਕਰੈ ਸ਼ਸਤਰ ਪਾਤੰ ਉਠੈ ਅਸਤਰ ਘਾਤੰ ਰੂਪੇ ਵੀਰ ਧੀਰੰ ਤਜੈ ਤਾਣ ਤੀਰੰ ਝਮੈ ਬਿਜ ਬੇਗੰ ਲਸੈ ਏਮ ਤੇਗੰ ਖਹੇ ਖੱਗ ਖੂਨੀ ਚੜੇ ਚੌਪ ਦੂਨੀ ਕਰੈ ਚਿੱਤਰ ਚਾਰੰ ਬਕੈ ਮਾਰ ਮਾਰੰ ਅਪੋ ਆਵ ਦਾਬੈ ਰਣੰ ਵੀਰ ਫਾਬੈ ਘਣੰ ਕਾਏ ਪੇਲੈ ਮਹਾਵੀਰ ਚੇਲੈ ਮੰਡੇ ਵੀਰ ਸੁਧੰ ਕਰੈ ਮਲ ਜੁਧੰ ਅਪੋ ਆਪ ਬਾਹੈ ਉਭੈ ਜੀਤ ਚਾਹੈ ਰਣੰ ਰੰਗ ਰਤੇ ਚੜੇ ਤੇਜ ਤੱਤੇ ਖੁਲੇ ਖੱਗ ਖੂਨੀ ਚੜੈ ਚੌਪ ਦੂਨੀ ਨਬੰ ਹੂਰ ਪੂਰੰ ਪੈ ਵੀਰ ਚੂਰੰ ਬਜੇ ਤੂਰ ਤਾਲੀ ਨਥੇ ਮੁੰਡ ਮਾਲੀ ਰਣੰਗ ਹੂ ਉਠੈ ਸੰਗ ਧਾਰ ਉਠੈ ਅਗਜੈ ਵੀਰ ਗਾਜੀ ਤੁਰੇ ਤੁੰਦ ਤਾਜੀ ਚਉਪਈ ਭਇਓ ਕੋਰ ਆਹਵ ਬਿਕਰਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ ਬੈਰਕ ਬਾਣ ਗਗਨ ਗਇਓ ਛਾਈ ਜਾਨ ਕਰੈਣ ਦਿਨ ਹੈ ਹੋਏ ਆਈ ਕਹੂੰ ਬਸਾਜ ਪ੍ਰੇਤ ਨਾ ਚੈਰਣ ਜੂਜ ਜੂਜ ਕਹੂੰ ਗਿਰੇ ਸੁਬਟ ਗਣ ਭੈਰਵ ਕਰਤ ਕਹੂੰ ਭਵਕਾਰਾ ਉਡਤ ਕਾ ਕੰਕੈ ਬਿਕਰਾਰਾ ਬਾਜਤ ਢੋਲ ਮਦੰਗ ਨਗਾਰਾ ਤਾਲੂ ਭੰਗ ਬੇਣ ਬੰਕਾਰਾ ਮੁਰਲੀ ਨਾਦ ਨਫੀਰੀ ਬਾਜੇ ਭੀਰ ਭਿਆਨਕ ਹੋਇ ਤਜ ਭਾਜੈ ਮਹਾ ਸੋਟ ਜੂਜੇ ਤੇ ਠਾਮਾ ਖਰ ਵਰ ਪਰੀ ਇੰਦਰ ਕੇ ਧਾਮਾ ਬੈਰਕ ਬਾਣ ਗਗਨ ਗਇ ਉਛਾਈ ਉਠੈ ਘਟਾ ਸਾਵਨ ਜਨ ਆਈ ਤੋਮਰ ਛੰਦ ਬਹੁ ਭਾਂਤ ਕੋਪ ਸਬੀਰ ਤਨ ਤਾਨ ਤਿਆਗਤ ਤੀਰ ਸਰ ਅੰਗ ਜਾਸ ਲਗੰਤ ਭਟ ਸੁਰਗ ਬਾਸ ਕਰੰਤ ਕਹੂੰ ਅੰਗ ਭੰਗੋ ਤੰਗ ਕਹੂੰ ਤੀਰ ਤੇਗ ਸੁਰੰਗ ਕਹੂੰ ਚੌਰ ਚੀਰ ਸੁਬਾਹਾ ਕਹੂੰ ਸੁਧ ਸੇਲ ਸਨਾਹ ਰਣ ਅੰਗ ਰੰਗਤ ਐਸ ਜਨ ਫੂਲ ਕਿੰਸਕ ਜੈਸ ਇਕ ਐਸ ਜੂਝ ਮਰੰਤ ਜਨ ਖੇਲ ਫਾਗ ਬਸੰਤ ਇਕ ਧਾਏ ਆਏ ਪਰੰਤ ਪਗ ਦਵੈ ਨਾ ਭਾਗ ਚਲੰਤ ਤਜ ਤਰਾਸ ਕਰਤ ਪ੍ਰਹਾਰ ਜਨ ਖੇਲ ਫਾਗ ਤਮਾਰ ਤਾਰਕ ਛੰਦ ਕਲ ਕੀ ਅਵਤਾਰ ਸਾਵਾਗੇ ਪਟ ਹੂਗ ਪਰ ਓਗ ਗਿਰਾਵਾਗੇ ਬਹੁ ਭਾਂਤਨ ਸ਼ਸਤਰ ਪ੍ਰਹਾਰਾਗੇ ਹਰਿ ਓਗ ਪਰ ਓਗ ਸੰਘਾਰਾਗੇ ਸਰ ਸੇਲ ਸਨਾਹਰ ਛੂਟਾਗੇ ਰਣ ਰੰਗ ਸੁਰਾ ਸੁਰ ਜੂਟਾਗੇ ਸਰ ਸੇਲ ਸਨਾਹਰ ਝਾਰਾਗੇ ਮੁਖ ਮਾਰ ਪਚਾਰ ਪ੍ਰਹਾਰਾਗੇ ਜਮ ਡਾਢੇ ਕਿਰਪਾਨ ਨਿਕਾਰ ਹਗੇ ਕਰ ਕੋ ਸਰਾਸੁਰ ਝਾਰ ਹਗੇ ਰਣ ਲੁੱਥ ਬੈ ਲੁੱਥ ਗਿਰਾਵ ਹਗੇ ਲਖ ਪ੍ਰੀਤ ਪਰੀ ਰਹਾ ਸਾਵ ਹਗੇ ਗਣ ਗੂੜ ਅਗੂੜ ਗੱਜਾ ਹਗੇ ਲਖ ਪੀਰ ਪਹਿ ਭੱਜਾ ਹਗੇ ਸਰ ਬਿੰਦ ਪਰ ਬਿੰਦ ਪ੍ਰਹਾਰ ਹਗੇ ਰਣ ਰੰਗ ਅਪਵੀਤ ਬਿਹਾਰ ਹਗੇ ਖੱਗ ਉਦ ਬੱਜਾ ਹਗੇ ਲਖ ਜੋਧ ਮਹਾਜੁਦ ਗੱਜਾਗੇ ਅਣਨੇਸ ਨੂੰ ਦੇ ਟੂਕਾਗੇ ਮੁਖ ਮਾਰ ਮਹਾਸੁਰ ਕੂਕਾਗੇ ਗਣ ਗੰਧਰਵ ਦੇਵ ਨਿਹਾਰਾਗੇ ਜਾ ਸਦਨ ਨਦ ਪੁਕਾਰਾਗੇ ਜਮ ਡਾਂਢ ਕਿਰਪਾਨ ਬਾਹਾਗੇ ਅਧ ਅੰਗ ਅਧੋ ਅਧ ਲਾਹਾਗੇ ਰਣ ਰੰਗ ਤੁਰੰਗੇ ਬਾਜਹਾਗੇ ਡਫ ਝਾਂਜ ਨਫੀਰੀਆ ਗਾਜਹਾਗੇ ਅਨਲੇਸ ਤੂੰ ਦੇ ਹੈਗੇ ਕਰ ਕਾੜ ਕਿਰਪਾਨ ਹੈਗੇ ਰਣ ਕੁੰਜਰ ਪੁੰਜ ਗਰਜਾਗੇ ਲਖ ਦੁਤ ਮਹਾਦੁਤ ਲੱਜਾਗੇ ਰਿਸ ਮੰਡ ਮਹਾਰਣ ਜੂਟਹਗੇ ਛਟ ਛਤਰ ਛਟਾ ਛਟ ਛੂਟਹਗੇ ਰਣ ਰੰਗ ਨਿਸ਼ਾਨ ਦਸਾਨ ਕੁਰੇ ਗਲ ਗਾਜਿਆ ਠੀ ਰਣ ਰੰਗ ਫਿਰੇ ਕਰ ਕੋਪ ਕਿਰਪਾਨ ਪ੍ਰਹਾਰਾਗੇ ਪਟ ਘਾਏ ਛਟਾ ਚੜ ਚਾਰਾਗੇ ਕਰ ਕਾੜ ਕਿਰਪਾਨ ਕਪਾਵਾਗੇ ਕਲ ਕੀ ਕਲ ਕ੍ਰਿਤ ਵਢਾਵਾਗੇ ਰਣ ਲੁੱਥ ਪਲੁੱਥ ਬਿਥਾਰਾਗੇ ਤਕ ਤੀਰ ਸੋ ਵੀਰ ਨ ਮਾਰਾਗੇ ਕਣ ਘੁੰਗਰ ਘੋਰ ਕਮੱਖਾਗੇ ਰਣ ਮੋਰਣ ਤੀਰ ਹਾਗੇ ਗੈ ਤੇਗ ਚੜਾ ਚੜ ਹਾਗੇ ਤਬ ਤੀਰ ਤੜਾ ਤੜ ਤਾੜਾਗੇ ਗਜ ਬਾਜ ਰਥੀ ਰਦ ਹਗੇ ਗਹਿ ਕੇਸਨ ਏਕਨ ਹਗੇ ਲਖ ਲਾਤਨ ਮੁਸਟ ਪ੍ਰਹਾਰਾਗੇ ਰਣ ਦਾੰਤਨ ਕੇਸ ਨੁਪਾਰਾਗੇ ਅਮਣੇ ਸਣੀ ਸੁਧਾਰਾਗੇ ਕਰਮਾਨ ਕਿਰਪਾਨ ਸੰਭਾਰਾਗੇ ਕਰ ਰੋਜ਼ ਦੂਹੂੰ ਦਿਸ ਹਗੇ ਰਣ ਸੀ ਦਿਵਾਲਿਆ ਪਾਵਾਗੇ ਛਣਣੰਕ ਕਿਰਪਾਨ ਛਣਕ ਕਹਗੀ ਚਣਣੰਕ ਸੰਯੋ ਚਣਕ ਕਹਗੀ ਕਣਣਛਕ ਧਾਰ ਛਾਗੇ ਰਣ ਰੰਗ ਸੋ ਚਾਚਰ ਮੱਚਾਗੇ ਦੂਹ ਔਰ ਤੇ ਸਾਂਗ ਅਨਚਹਗੀ ਜਟ ਧੂਰ ਤੁਰਾ ਰੰਗ ਰਚਹਗੀ ਕਰਵਾਰ ਬੱਜਾ ਬੱਝਾਗੀ ਘੜ ਸਾਵਣ ਜਾਣ ਸੋ ਗੱਜਾਗੀ ਪਟ ਦਾੰਤਨ ਪੀਸ ਰਸਾਵਾਗੇ ਦੂਹ ਔਰ ਤੁਰੰਗ ਨਚਾਵਾਗੇ ਰਣ ਬਾਣ ਕਮਾਨਣ ਛੋ ਰਹਗੇ ਹੈ ਤ੍ਰਾਣ ਸਨਾਹਨ ਕੋ ਰਹਗੇ ਕਟ ਜਿਉ ਕਣਕੀ ਕੁਰ ਟੂਕਾਗੇ ਮੁਖ ਮਾਰ ਦਸੋ ਦਿਸ ਕੂਕਾਗੇ ਮੁਖ ਮਾਰ ਮਹਾਸੁਰ ਲਾਗੇ ਗਿਰ ਕੰਚਨ ਜੇਮ ਨਾ ਲਾਗੇ ਹੈ ਕੋਟ ਗਦ ਜੁਝਾਗੇ ਕਵਿ ਕੋਟ ਕਹਾਂ ਲਗ ਬੁਝਾਗੇ ਗਣ ਦੇਵ ਅਦੇਵ ਨਿਹਾਰਾਗੇ ਜੈ ਸੱਦਨ ਨਦ ਪੁਕਾਰਾਗੇ ਲਖ ਬੈਰ ਖਵਾਨ ਸੁਹਾਵਾਗੇ ਰਣ ਰੰਗ ਸਮੈ ਫਹਰਾਵਾਗੇ ਬਰ ਢਾਲ ਟਲਾ ਟਲ ਟੂਕਾਗੇ ਮੁਖ ਮਾਰ ਦਸੋ ਦਿਸ ਕੂਕਾਗੇ ਤਨ ਤ੍ਰਾਣ ਪੁਰਜਨ ਉੱਡਾਗੇ ਗੜਵਾਰ ਗੜ ਗੁੱਡਾਗੇ ਰਣ ਬੈਰਖ ਬਾਣ ਚਮਕਾਗੇ ਪਟ ਭੂਤ ਪ੍ਰੇਤ ਪਵਕਾਗੇ ਬਰ ਬੈਰਖ ਬਾਣ ਕਿਰਪਾਨ ਕਹੂੰ ਰਣ ਬੋਲ ਤੇ ਆਜ ਲਗੇ ਅਜ ਹੂੰ ਗਹਿ ਕੇਤਨ ਕੇਸ ਪ੍ਰਮਾਵਾਗੇ ਦਸਹੂੰ ਦਿਸ ਤਾਕ ਚਲਾਵਾਗੇ ਅਰਣੰਗ ਵਰਣੰਗ ਪਟ ਵੇਖਿਆਗੇ ਤਰਣੰਗ ਕਿਰਣੰਗ ਸਰ ਲੇਖਿਆਗੇ ਬਹੁ ਭਾਂਤ ਪ੍ਰਭਾ ਪਟ ਪਾਵ ਹੈਗੇ ਰੰਗ ਕਿੰਸੁਕ ਦੇਖ ਲਜਾਵਾਗੇ ਗਜ ਬਾਜ ਰਥੀ ਰਜ ਦੁਝਾਗੇ ਕਬ ਲੋਕ ਕਹਾ ਲਗ ਬੁਝਾਗੇ ਜਸ ਜੀਤ ਕੈ ਗੀਤ ਬਨਾਵਾਗੇ ਜੁਗ ਚਾਰ ਲਗੈ ਜਸ ਗਾਵਾਗੇ ਅਚਲੇਸ ਦੂਤ ਦੂ ਧਾਵਾਗੇ ਮੁਖ ਮਾਰ ਸੁਮਾਰ ਉਘਾਵਾਗੇ ਹਥਿਆਰ ਦਹੂ ਦੇ ਛੂਟਾਗੇ ਸਰ ਉਹ ਗਰਣੰ ਤਨ ਟੂਟਾਗੇ ਹਰਿ ਬੋਲ ਮਨਾ ਛੰਦ ਪਟ ਗਾਜਾਗੇ ਕਣ ਲਾਜਾਗੇ ਦਲ ਜੂਟਾਗੇ ਸਰ ਛੂਟਾਗੇ ਸਰ ਵਰਖਾਗੇ ਧਨ ਕਰਖਾਗੇ ਅਸ ਬਾਜਾਗੇ ਰਣ ਸਾਜਾਗੇ ਹੂ ਡਿੱਗਾਗੇ ਭੈ ਭਿੱਗਾਗੇ ਉਠ ਭਾਜਾਗੇ ਨਹੀਂ ਲਾਜਾਗੇ ਗਣ ਦੇਖਾਗੇ ਜੈ ਲੇਖਾਗੇ ਜਸ ਗਾਵਾਗੇ ਮੁਸਕਿਆਵਾਗੇ ਪ੍ਰਣ ਪੂਰਾਗੇ ਰਾਜ ਰੂ ਰੂਰਾਗੇ ਰਣ ਰਾਜਾਗੇ ਗਣ ਲਾਜਾਗੇ ਦਿਸ ਮੰਡਾ ਸਰ ਛੰਡਾਗੇ ਰਣ ਜੂਟਾ ਅਸ ਟੂਟਾ ਗਲ ਗਾਜਾ ਨਹੀਂ ਭਾਜਾ ਅਸ ਝਾਰਾਗੇ ਅਰ ਮਾਰਾਗੇ ਗਜ ਜੂਝਾਗੇ ਹੈ ਲੂਝਾਗੇ ਪਟ ਮਾਰੀਆ ਹੈਗੇ ਭਵ ਤਾਰੀਆ ਹੈਗੇ ਦੇਵ ਦੇਖਾਗੇ ਜੈ ਲੇਖਾਗੇ ਧਨ ਪਾਖਾਗੇ ਚਿਤ ਰਾਖਾਗੇ ਜੈ ਕਾਰਨ ਹੈ ਅਰਿਹਾਰਨ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਅਰ ਦੂਖਨ ਹੈ ਭਵ ਪੂਖਨ ਹੈ ਮਹਿ ਮੰਡਨ ਹੈ ਅਰ ਡੰਡਨ ਹੈ ਗਾਹਨ ਹੈ ਬਾਹਨ ਹੈ ਜਗ ਕਾਰਨ ਹੈ ਅਯ ਧਾਰਨ ਹੈ ਮਨ ਮੋਹਨ ਹੈ ਸੋ ਸੋਹਨ ਹੈ ਅਰ ਤਾਪਨ ਹੈ ਜਗ ਜਾਪਨ ਹੈ ਪ੍ਰਣ ਪੂਰਨ ਹੈ ਅਰ ਚੂਰਨ ਹੈ ਸਰ ਬਰਖਨ ਹੈ ਧਨ ਕਰਖਨ ਹੈ ਤੀ ਮੋਹਨ ਹੈ ਛਬ ਸੋਹਨ ਹੈ ਮਨ ਭਾਵਨ ਹੈ ਕਨ ਸਾਮਨ ਹੈ ਪਾਉ ਭੂਖਨ ਹੈ ਪ੍ਰਿਤ ਭੂਖਨ ਹੈ ਸਸ ਆਨਨ ਹੈ ਸਮ ਭਾਨਨ ਹੈ ਅਰਿ ਕਾਮਨ ਹੈ ਸੁਖ ਧਾਮਨ ਹੈ ਕਨ ਘੋਰਨ ਹੈ ਸਮ ਮੋਰਨ ਹੈ ਜਗਤੇਸਰ ਹੈ ਕਰਨਾਕਰ ਹੈ ਪਾਉ ਭੂਖਨ ਹੈ ਅਰ ਦੂਖਨ ਹੈ ਛਬ ਸੋਹਤ ਹੈ ਤ੍ਰਿਯ ਲੋਭਤ ਹੈ ਦ੍ਰਿਗ ਛਾਜਤ ਹੈ ਮ੍ਰਿਗ ਲਾਜਤ ਹੈ ਹਰਣੀ ਪਾਸੇ ਨਲਨੀ ਧਰ ਸੇ ਕਰਨਾ ਬੁੱਧ ਹੈ ਸੋ ਪ੍ਰਵਾਹ ਧਰ ਹੈ ਕਲਿ ਕਾਰਨ ਹੈ ਪਉ ਉਧਾਰਨ ਹੈ ਛਬ ਛਾਜਤ ਹੈ ਸੁਰ ਲਾਜਤ ਹੈ ਅਸੁਪਾਸਕ ਹੈ ਅਰਿਨਾਸਕ ਹੈ ਹਰਿ ਕਾਇਕ ਹੈ ਸੁਖਦਾਇਕ ਹੈ ਜਲ ਜੇਛਣ ਹੈ ਪ੍ਰਣ ਪੇਛਣ ਹੈ ਹਰਿ ਮਰਦਨ ਹੈ ਮ੍ਰਿਤ ਕਰਦਨ ਹੈ ਤਰਨੀ ਤਰ ਹੈ ਕਰਨੀ ਕਰ ਹੈ ਧਨ ਕਰਖਨ ਹੈ ਸਰ ਬਰਖਨ ਹੈ ਛੜ ਛੈਲ ਪ੍ਰਵਾ ਲਖ ਚੰਦ ਲਭਾ ਛਬ ਸੋਤ ਹੈ ਤ੍ਰੀਯ ਮੋਹਤ ਹੈ ਅਰਣੰਗ ਬਰਣੰਗ ਧਰਨੰਗ ਤਰਨੰਗ ਹਰਸੀ ਕਰ ਭਾ ਸੋ ਸੁਭੰਤ ਪ੍ਰਭਾ ਸਰਨਾਲਿਆ ਹੈ ਹਰਿਕਾਲਿਆ ਹੈ ਛੜ ਛੈਲ ਕਨੇ ਅਤਿ ਰੂਪ ਸਨੇ ਮਨ ਮੋਤ ਹੈ ਛਬ ਸੋਤ ਹੈ ਕਲ ਕਾਰਨ ਹੈ ਕਰੁਣਾ ਧਰ ਹੈ ਅਤਿ ਰੂਪ ਸਨੇ ਜਨ ਮੈਨ ਬਨੇ ਅਤਿ ਕ੍ਰਾਂਤ ਤਰੇ ਸਤ ਸ਼ੋਭ ਹਰੇ ਆਸਿਓ ਪਾਸਿਕ ਹੈ ਹਰਿਨਾਸਕ ਹੈ ਵਰਦਾਇਕ ਹੈ ਪ੍ਰਭ ਪਾਇਕ ਹੈ